ਸ਼ਲੋਕ ਜੀ ਅਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਰ ਕੇ ਕੋ ਪਸਰਿਆ ਦੂਜਾ ਕਹ ਦ੍ਰਿਸ਼ਟਾਰ ਅਸ਼ਟਪਦੀ ਆਪ ਕਥਾ ਆਪ ਸੁਨੈ ਹਾਰ ਆਪਹਿ ਏਕ ਆਪ ਵਿਸਥਾਰ ਜਾਤ ਸੁਭਾਵੈ ਤਾ ਸ੍ਰਿਸ਼ਟੀ ਉਪਾਏ ਆਪਨੈ ਭਾਣੈ ਲਏ ਮਿਲਾ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਦ ਸਭ ਜਗਤ ਪਰੋਏ ਜਾ ਕਉ ਪ੍ਰਭ ਜਿਉ ਆਪ 부ਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੁਗਾ ਜਿਸ ਮਨ ਹੋ ਵਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਜੂਤ ਜਾ ਕੈ ਸਭ ਹਾਥੇ ਅੰਤਰ ਬਾਹਰ ਜਾਣੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਵਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪੇ ਅੰਤਰ ਜਾਮੀ ਰਹਿਓ ਵਿਆਪ ਪ੍ਰਤਿਪਾਲੈ ਜੀਨ ਬੋ ਭਾਤੇ ਜੋ ਜੋ ਰਚਿਓ ਸੁਤ ਸਹਿ ਧਿਆਦਿ ਜਿਸ ਭਾਵੈ ਤੁਸ ਲੈ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰੀ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰਿ ਏਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣਿਆ ਜੀ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਰੂਪ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰਹੁ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ RAM ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰਿ ਕੀ ਗੁਣ ਗਾਉ ਪ੍ਰਾਨ ਤਰਨ ਕਾ ਇਹ ਸੁਆਉ ਆਠ ਪੈਰ ਪ੍ਰਭ ਵੇਖਉ ਨੇਰਾ ਮਿਟਾਇ ਗਿਆਨ ਬਿਨ ਸੈ ਅੰਧੇਰਾ ਸੁਨਿ ਉਪਦੇਸ ਹਿਰਦੈ ਵਸਾਵਹੁ ਮਨ ਇੱਛੇ ਨਾਨਕ ਕਲ ਪਾਵਹੁ ਹਲਕ ਪਲ ਦੁਇ ਲੇਹੁ ਸਵਾਰੇ RAM ਨਾਮ ਅੰਤਰ ਉਰਿ ਧਾਰਿ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪ੍ਰੀ ਲਿਖਿਆ ਮਨ ਤਨ ਨਾਮ ਜਪਹੁ ਲਿਵ ਲਾਏ ਦੂ ਦਰਦ ਮਨ ਤੇ ਭਉ ਜਾਏ ਸੱਚ ਵਾਪਾਰ ਕਰਹੁ ਵਾਪਾਰੀ ਦਰਗਾਹ ਨਿਭੈ ਖੇਪ ਤੁਮਾਰੀ ਏਕਾ ਟੇਕ ਰਖਉ ਮਨ ਮਾਹੇ ਨਾਨਕ ਬਹੁਰ ਨ ਆਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਏ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖ ਤੂ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੀ ਰੂਪ ਤਨ ਸੇਵਾ ਸੇਵਕ ਪਰਮਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾ ਕੈ ਨਿਕਟ ਆਵਦ ਕਾਲ ਅਮਾਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ